ਮਹੱਲਾ ਦੂਜਾ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਦੇਖੋ ਦੂਜੇ ਮਹੱਲੇ ਨੇ ਉਹੀ ਗੱਲ ਕਲੀਅਰ ਕੀਤੀ ਜਿਹੜੀ ਪਹਿਲੀ ਗੁਰ ਫੇਰ ਲਗਵਾ ਗਿਆ ਦੁਬਾਰਾ ਦੂਜੇ ਮਹੱਲੇ ਦਾ ਸ਼ਲੋਕ ਇਹ ਆਇਆ ਕਿ ਉਤਲੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਪੰਜਵੇਂ ਪਾਤਸ਼ਾਹ ਦੇ ਲਿਖੀ ਆ ਬਾਣੀ ਜੇ ਗੁਰੂ ਨਾਨਕ ਨੇ ਸ਼ਲੋਕ ਉਦੋਂ ਨਾਲ ਲਿਖਿਆ ਹੁੰਦਾ ਦੂਜੇ ਬੰਦੇ ਦਾ ਸ਼ਲੋਕ ਕਿਵੇਂ ਆ ਗਿਆ ਵਿੱਚ ਦੂਜਾ ਬੰਦਾ ਦਾ ਨਾਨਕ ਦੇ ਬਾਅਦ ਬਾਣੀ ਰਚੀ ਹੈ ਦੂਜੇ ਬੰਦੇ ਦਾ ਸ਼ਲੋਕ ਇੱਥੇ ਕਿਵੇਂ ਆ ਗਿਆ ਸਿਰਫ ਇਹੀ ਜਿਹੜੀ ਗੱਲ ਪਹਿਲਾਂ ਹੋ ਚੁੱਕੀ ਹੈ ਉਸੇ ਨੂੰ ਇਹ ਜ਼ਾਹਰ ਕਰਦਾ ਇਹ ਸ਼ਲੋਕ ਪੰਜਵੇਂ ਪਾਤਸ਼ਾਹ ਨੇ ਲਿਖੇ ਨੇ ਪੰਜਵੇਂ ਪਾਤਸ਼ਾਹ ਨੇ ਕਿਹਾ ਦੂਜੇ ਮਹਲੇ ਦੇ ਸ਼ਲੋਕ ਨੇ ਵੀ ਉਹੀ ਗੱਲ ਕਹੀ ਹੈ ਜਿਹੜੀ ਪਹਿਲਾਂ ਕਹੀ ਹੋਈ ਸੀ ਦੂਜੇ ਮਹੱਲੇ ਦੀ ਗੱਲ ਵੀ ਪਹਿਲੇ ਮਹੱਲੇ ਨਾਲ ਰਸਦੀ ਹੈ ਨਾਨਕ ਨੂੰ ਗੁਰਦੇਵ ਨਹੀਂ ਮੰਨ ਰਹੇ ਹੋ ਬਹੁਤ ਬੜਾ ਭੇਜ ਗੱਲ 'ਚ ਉਹ ਵੀ ਇਹੀ ਕਹਿ ਰਹੇ ਨੇ ਜੇ ਸੋ ਚੰਦਾ ਉਗਵੇ ਸੂਰਜ ਸੋ ਬਾਹਰ ਸੋ ਚੰਦਾ ਇਕੱਠਾ ਚੜ ਜਵੇ ਸੋ ਚੰਦਰ ਸੂਰਜ ਚੜੇ ਹਜ਼ਾਰ ਸੂਰਜ ਦਾ ਕੋਈ ਮਾਨ ਨਹੀਂ ਵਿਵਤਾ ਪਈ ਭਈਆ ਹੁਣ ਕਹਿੰਦੇ ਥੋੜੀ ਜਿਹੀ ਅੱਖ ਹੋਰ ਖੋਲਤੀ ਭਰ ਜਾਂਦੇ ਸਾਰੇ ਜੇ ਹਜ਼ਾਰ ਸੂਰ ਚੜ ਗਿਆ ਬਚੂ ਕੋਣ ਇੱਥੇ ਉਹ ਸਭ ਲਾਈਟ ਦੀ ਗੱਲ ਕਰ ਰਹੇ ਨੇ ਸੂਰਜ ਦੀ ਹੀਟ ਦੀ ਗੱਲ ਨਹੀਂ ਕਰ ਰਹੇ ਤੇ ਸੂਰਜ ਦੀ ਲਾਈਟ ਦੀ ਗੱਲ ਕਰ ਰਹੇ ਨੇ ਨਾ ਕਿ ਹੀਟ ਦੀ ਸੂਰਜ ਚੜੇ ਹਜ਼ਾਰ ਜੇ ਹਜ਼ਾਰ ਸੂਰਜ ਹੋਵੇ ਦੂਰ ਹੋ ਜੂ ਚਲੋ ਜਾਂ ਬਿਨਾ ਤਪਸਤੇ ਹੋ ਜੂ ਇਹ ਚਾਨਣ ਫਿਰ ਬਾਹਰਲਾ ਚਾਨਣ ਸਾਇੰਸ ਚਾਨਣ ਬਾਹਰਲਾ ਕਰਦੀ ਹੈ ਬਿਜਲੀ ਪੈਦਾ ਕਰੀਏ ਬਾਹਲਾ ਚੱਲਣਾ ਬੱਤੀ ਆਦਮੀ ਦੇ ਪੈਦਾ ਕਰੀਏ ਬਾਹਲਾ ਚੱਲਣਾ ਤੇਲ ਦੀ ਲਾਈਟ ਬਾਹਲਾ ਚੱਲਣਾ ਲੱਕੜੀ ਅੱਗ ਜਾਲਦੇ ਬਾਹਰ ਚੱਲਣਾ ਤੇ ਦਿਲ ਦੇ ਅੰਦਰ ਤਾਂ ਢੇਰਾ ਇੱਥੇ ਚੱਲਣ ਹੁੰਦਿਆਂ ਗੁਰਮਨ ਕੋਰ ਗਿਆਨ ਤੋਂ ਬਿਨਾਂ ਢੇਰਾ ਅੰਦਰ ਜੇ ਗੁਰ ਅਰਥ ਤੇ ਆਦਮੀ ਲੈ ਲੋ ਲੈ ਲਈਏ ਫਿਰ ਅਰਥ ਇਹ ਹੋ ਜਾਂਦਾ ਕਿ ਜਿੱਥੇ ਗੁਰ ਆ ਗਿਆ ਉੱਥੇ ਢੇਰਾ ਨਹੀਂ ਤੇ ਗੁਰ ਤਾਂ ਫਿਰ ਬਾਹਰ ਹੈ ਅੰਦਰ ਹਨੇਰਾ ਬਾਹਰ ਤਾਂ ਸੂਰਜ ਨਹੀਂ ਚੰਨ ਕਰ ਰਿਹਾ ਉਹ ਕਿਵੇਂ ਕਰ ਦੂ ਚੰਨ ਆਦਮੀ ਕਿਵੇਂ ਕਰ ਦੂ ਮੇਰੇ ਅੰਦਰ ਚੰਨ ਦੂਆ ਆਦਮੀ ਕਿਵੇਂ ਕਰ ਦੂਗਾ ਉਹ ਵੀ ਬਾਹਰ ਹੈ ਜਿਵੇਂ ਸੂਰਜ ਬਾਹਰ ਹੋਵੇ ਉਹ ਬਾਹਰ ਹੈ ਜਿਵੇਂ ਚੰਨ ਬਾਹਰ ਹੋਵੇ ਉਹ ਬਾਹਰ ਹੈ ਤੇ ਅੰਦਰ ਹਨੇਰਾ ਤਾਂ ਫਿਰ ਉਹ ਬਾਹਰੇ ਹਨੇਰਾ ਕਰੂ ਜੇ ਚੰਨ ਉਹਦੇ ਵਿੱਚ ਹੈ ਸੂਰਜ ਵਰਗਾ ਹਜ਼ਾਰ ਸੂਰਜ ਜਿਹੜੇ ਚੰਨ ਚਲੋ ਗੁਰੂ ਚ ਨਾਨਕ ਚ ਫਿਰ ਹੀ ਚੰਨ ਕਰੂ ਉਹ ਇੱਧਰ ਤਾਂ ਨਹੀਂ ਕਰ ਸਕਦਾ ਰਾਮ ਰਾਮਚੰਦਰ ਸੂਰਜਵਲ ਸੀਗਾ ਗੁਰੂ ਨਾਨਕ ਦੀ ਗੱਲ ਆਪਾਂ ਭੋਗਵਾ ਡੱਡੇ ਸੂਰਜਵਲ ਸੀ ਜੋ ਜੈ ਨਾਨਕ ਤਾਂ ਸਭ ਪਾਸ਼ਾ ਨੇ ਤਾਂ ਹੀ ਲਿਖੀ ਉਹ ਗੱਲ ਰਾਮ ਰਾਮਚੰਦਰ ਸੂਰਜਵਲ ਸੀ ਰਾਮ ਰਾਮਚੰਦਰ ਜੀ ਲਵ ਕੋਸ ਲਾ ਚੋ ਲਿਆ ਕੇ ਨਹੀਂ ਪੈਦੀ ਪੈਦਾ ਕੀਤੇ ਕੀਤਾ ਸੀ ਸਿੱਧ ਕੀਤਾ ਹੋਰ ਕੁਝ ਨਹੀਂ ਹੈਗਾ ਇਹ ਗੱਲਾਂ ਡੁੱਬੀਆਂ ਨੇ ਥੋੜੀ ਜਿਹੀ ਦਸ ਗ੍ਰੰਥ ਦਾ ਜ਼ਿਆਦਾ ਡੂੰਘਾ ਕੰਮ ਇਹ ਪੂਰੀ ਸਮਝ ਆਈ ਵੀਰੇ ਦਸ ਕਿੱਥੇ ਸਮਝ ਆ ਜੂਗਾ ਇਹਨਾਂ ਦਾ ਪਤਾ ਨਹੀਂ ਲੱਗਦਾ ਇਹਨੇ ਤਾਂ ਮਤਵਾਰੀ ਪਈ ਹੈ ਮਤਾਂ ਪਹਿਲਾਂ ਹੀ ਮਾਰੀ ਹੋਈ ਸੀ ਇਹਦਾ ਮਤ ਪੈਦਾ ਕਰ ਰਹੀ ਹੈ ਸਭ ਇਹ ਤਾਂ ਉਹਨੂੰ ਪੋਸ ਪਲਾ ਕੇ ਕਹਿ ਰਹੀ ਹੈ ਵੀ ਤੂੰ ਪੈਰਾਂ ਪੈਰ ਲਾ ਕੋਈ ਨਹੀਂ ਪਹਿਲਾਂ ਮਤਵਾਰੀ ਹੋਈ ਹੈ ਤੇ ਰਹੁਣਾ ਨਹੀਂ ਜੇ ਦੂਰ ਬੜੇ ਭਾਈਆਂ ਦੇ ਉਹਨਾਂ ਦਾ ਕੰਮ ਮਤ ਨੇ ਆਪਣੀ ਮਾਰੀ ਹੋਈ ਹੈ ਦੂਰ ਹੀ ਮਾਰ ਦੇਣੀ ਹੈ ਇਹ ਸਾਲਾ ਨਹੀਂ ਗੱਲ ਸੂਰਜ ਬੰਸੀਆ ਨਾਨਕ ਉਹਨਾਂ ਨੇ ਗੁਰੂ ਸਾਬਤ ਕਰਤਾ ਵੀ ਨਾਨਕ ਗੁਰੂ ਉਹ ਤਾਂ ਸੂਰਜ ਦੇ ਪਿਆਰੀ ਨੇ ਦੇ ਅਸੀਂ ਵੀ ਹਾਂ ਆਪਣੇ ਵਾਲੇ ਸਾਰੇ ਦੇਤੇ ਉਹਨਾਂ ਨੇ ਸਾਨੂੰ ਗੁਰੂ ਇਹ ਗੁਣ ਨੇ ਇਹਨਾਂ ਦੇ ਇਹ ਗਊ ਮਾਤਾ ਵਾਲਿਆਂ ਦੇ ਉਹ ਗਊ ਮਾਤਾ ਨਾ ਧਰਤੀ ਵੀ ਮਾਤਾ ਗਊ ਵੀ ਮਾਤਾ ਤੇ ਆਪਣੀ ਛੱਡੀ ਵੀ ਮਾਤਾ ਕਹਿੰਦਾ ਤਾਂ ਮਾਤਾ ਬਣ ਗਈ ਉਹਦੀ ਉਹ ਅਸਲੀ ਕਿਹੜੀ ਹੈ ਫੇ ਇੱਕ ਆਦਮੀ ਦੇ ਕੋਲ ਹੋ ਸਕਦੀ ਹੈ ਤਨਵਾ ਹੋ ਨਹੀਂ ਸਕਦੀ ਤਿੰਨੇ ਬਰਮਾ ਵਿਸ਼ਨੂੰ ਸ਼ਿਵਜੀ ਤੇ ਉਹਨਾਂ ਦੇ ਤੰਨੇ ਬਾਬਾ ਬਣ ਲਿਆ ਉਹਨਾਂ ਨੇ ਸਾਡੇ ਕੋਈ ਮਾਂ ਸਾਡੀਆਂ ਨਹੀਂ ਹੋਰ ਭਗਤਾਂ ਦੀਆਂ ਸਿੱਖਾਂ ਦੀਆਂ ਤਨਮਾਵਾਂ ਨਹੀਂ ਹੁੰਦੀਆਂ ਜਿਹੜੇ ਗੁਰੂ ਕੇ ਨੇ ਨਾ ਗੁਰੂ ਕੇ ਨਾਨਕ ਆਪਣੇ ਆਪ ਨੂੰ ਗੁਰੂ ਕੇ ਕਹਿੰਦਾ ਸੀ ਗੁਰੂ ਘਰ ਚ ਗੁਰੂ ਕੇ ਕਹਿੰਦੇ ਤੇ ਗੁਰੂ ਕੇ ਦਾ ਕਹਿਣ ਕਰਕੇ ਹੀ ਗੁਰੂ ਘਰ ਕਹਿੰਦੇ ਇਹਨਾਂ ਨੂੰ ਇਹ ਗੁਰੂ ਕੇ ਦੇ ਸਾਰੇ ਘਰ ਗੁਰੂ ਦਾ ਜਾਂ ਗੁਰੂ ਕੋਈ ਨਹੀਂ ਸਾਰੇ ਗੁਰੂ ਦੇ ਗੁਰੂ ਕਹਿੰਦਾ ਮਤਲਬ ਗੁਰੂ ਦੇ ਜੇ ਤਨ ਵੀ ਤੇਰਾ ਮਨ ਵੀ ਤੇਰਾ ਧਨ ਵੀ ਤੇਰਾ ਗੁਰੂ ਕੋਈ ਆ ਹੋਰ ਕੌਣ ਗੁਰੂ ਦੀ ਸੀ ਗੁਰੂ ਕੇ ਸੀ ਲਓ ਸਭ ਜਿਹੜੇ ਫਰਕ ਪਾ ਲਿਆ ਉਹਨਾਂ ਨੂੰ ਗੁਰੂ ਬਣਾਤਾ ਗੁਰੂ ਨਹੀਂ ਸੀ ਬਣੋਰ ਜਾਇਦਾ ਗੁਰੂ ਕੇ ਨੇ ਗੁਰੂ ਕੋਈ ਕਹਿੰਦੇ ਸੀ ਆਪਣੇ ਆਪ ਇਹ ਤਾਂ ਸੱਚ ਵੀ ਗੁਰੂ ਕੇ ਆਉਂਦਾ ਪੁਰਾਣੇ ਬੋਲੇ ਵੀ ਗੁਰੂ ਕੇ ਹੀ ਸੀ ਉਹ ਵੀ ਸਿੱਧਾ ਆਪਣੇ ਆਪ ਨੂੰ ਗੁਰੂ ਕੇ ਕਹਿੰਦੇ ਨੇ ਕਿ ਗੁਰੂ ਕੇ ਨੇ ਗੁਰਮੁਖੀ ਬੋਲੇ ਵੀ ਗੁਰੂ ਕੇ ਬੋਲੇ ਗੁਰੂ ਘਰ ਦੀ ਬੋਲੀ ਸੀ ਗੁਰਮੁਖੀ ਬੋਲੀ ਇਹ ਗੁਰੂ ਘਰ ਦੀ ਬੋਲੀ ਉਹ ਬੋਲਦੀ ਸੀ ਸਾਰੀ ਹੁਣ ਜੇ ਸੋ ਚੰਦਾ ਗਦਾ ਸੂਰਜ ਚੜੇ ਹਜ਼ਾਰ ਇਹ ਤੇ ਚਾਲੂ ਹੁੰਦੇ ਗੁਰਬਿਰ ਕੋਲ ਕਹਿੰਦੇ ਭਾਈ ਗਿਆਨ ਤੇ ਬਿਨਾਂ ਹਨੇਰਾ ਹੁੰਦਾ ਜਿਵੇਂ ਮੇਰੇ ਅੰਦਰ ਹਨੇਰਾ ਸੀ ਜਿੰਨਾ ਜਦ ਮੈਨੂੰ ਗਿਆਨ ਦੀ ਸੀ ਨਾਨਕ ਤੋਂ ਮਿਲਿਆ ਸਮਝ ਆਈ ਗੁਰਮਤਿ ਦਾ ਗਿਆਨ ਦਿੱਤਾ ਨਾਨਕ ਸੱਤਾ ਬਲਵੰਡ ਲਿਖਦਾ ਮਤ ਗੁਰ ਆਤਮ ਦੇਵ ਦੀ ਖੜਕ ਜੋਰ ਪਰਾ ਕੋਈ ਜੀ ਦੇ ਆ ਗੁਰਮਤਿ ਰੂਪੀ ਗਿਆਨ ਖੜਕ ਦੇਤੀ ਉਹਨੂੰ ਸਮਝਾਤੀ ਲੈਣ ਰੂਪ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਪੰਕਤੀ ਸਾਡੇ ਕੋਲ ਉਹ ਮੰਨ ਵੀ ਰਹੇ ਨੇ ਬਾਹਰ ਭਾਈ ਜਿੰਨਾ ਵਰਜੀ ਕੁਝ ਹੋਵੇ ਸੂਰਜ ਵਰਗਾ ਵੀ ਤਪਸ਼ ਹੋਵੇ ਕਿਸੇ ਆਦਮੀ ਦਾ ਪ੍ਰਤਾਪ ਹੋਵੇ ਪਰ ਉਹ ਬਾਹਰੇ ਚਾਲੂ ਕਰੂਗਾ ਅੰਦਰ ਨਹੀਂ ਕਰ ਸਕਦਾ ਸਾਡੇ ਉਹ ਸਾਖੀ ਕਰ ਲਈ ਉਹਨਾਂ ਨੇ ਜਦ ਕੋਲ ਨਾਨਕ ਪੈਦਾ ਹੋਇਆ ਅੰਦਰ ਚਾਲੂ ਹੋ ਗਿਆ ਬਾਹਰੇ ਹੋਇਆ ਚਾਨਣ ਕਿਸੇ ਦੇ ਅੰਦਰ ਤਾਂ ਹੋ ਨਹੀਂ ਸਕਦਾ ਇਹਦਾ ਉਹ ਸਾਖੀ ਦਾ ਮੇਲ ਹੈ ਕੁਛ ਇਹ ਉਲਟ ਗੱਲ ਕਰ ਰਹੀ ਹੈ ਬਾਣੀ ਉਹ ਬਾਹਰ ਫੇਚਣ ਨੂੰ ਕਰ ਰਿਹਾ ਹੋਈ ਉਹ ਲੋਕਾਂ ਨੇ ਹੱਥ ਪਰਚਾ ਰਿਹਾ ਜਿਹੜੇ ਬਿਲਕੁਲ ਹਿੰਦੂ ਸੀ ਅਗਿਆਨੀ ਸੀ ਕੋ ਹੋਰ ਉਹ ਗਿਆਨਤਾ ਭਰਤੀ ਆ ਸਾਡੇ ਕੋਲ ਆ ਗਈ ਜਿਹੜੀ ਸਾਡੇ ਕੋਲ ਆਈ ਹੋਈ ਹੈ ਨਾ ਆ ਪਰਚਾਰ ਅੱਜ ਇਹਨਾਂ ਲੋਕਾਂ ਦਾ ਜਿਨ੍ਹਾਂ ਨੇ ਕਿਹਾ ਤੇ ਨਾਨਕ ਵਾਲੀ ਕੋਠੜੀ 'ਚ ਚਾਲੂ ਹੋ ਗਿਆ ਜਿੱਥੇ ਪੈਦਾ ਹੋਇਆ ਸੀ ਲੋ ਇਹਨਾਂ ਨੇ ਜਦੋਂ ਹਨੂਮਾਨ ਪੈਦਾ ਹੋਇਆ ਸੂਰਜ ਬੂਝ ਹੋਇਆ ਦਿਖਾਤਾ ਸੂਰਜ ਉਹੀ ਮੂੰਹ ਚ ਪਾਇਆ ਸੀ ਜਿਹੜੇ ਗੁਰੂ ਬਣੇ ਤੇ ਨਾ ਇੱਥੇ ਉਹ ਸਾਰੇ ਮੂੰਹ ਚ ਪਾ ਲਏ ਸ਼ਬਦ ਗੁਰੂ ਪੈਦਾ ਹੋਇਆ ਉਹਦੇ ਗੁਰਮਤਿ ਗਿਆਨ ਨੇ ਸਾਰੇ ਮੂੰਹ ਚ ਪਾ ਲੇ ਸਾਰੇ ਦੱਸਤਾ ਵੀ ਕੁਝ ਨਹੀਂ ਹੋਵੇ ਉਹਦੇ ਮੂੰਹ ਹੀ ਨਿਕਲਿਆ ਗੋਰਾ ਹਾਂ ਜਿਹੜਾ ਗੁਰ ਗਿਆਨ ਹੈ ਇਹ ਸੂਰਜ ਹੈ ਸੰਸਾਰ 'ਚ ਸੂਰਜ ਕੀ ਹੁੰਦਾ ਹੈ ਆ ਜਿਹੜਾ ਗੁਰਮਤਿ ਦਾ ਗਿਆਨ ਹੈ ਸੰਸਾਰ ਦਾ ਸੂਰਜ ਹੈ ਗੁਰਬਾਣੀ ਇਸ ਜਗ ਮੈਂ ਚੰਦੂ ਬਖੜੀ ਜਿਹੜੀ ਹੈ ਇਹਦਾ ਗਿਆਨ ਦੇ ਚਾਨਣੇ ਪਾਈ ਜਗ ਦੇ ਵਿੱਚ ਜਗ ਕੀ ਹੈ ਸਰੀਰ ਸਰੀਰ ਦੇ ਅੰਦਰ ਜੇ ਚਾਨਣ ਕਰਨਾ ਦੇਖੋ ਜਗ ਦੇ ਬਾਹਰ ਨਹੀਂ ਹੈ ਚਾਨਣ ਜਗ ਦੇ ਬਹੁਤ ਫਰਕ ਹੈ ਗੱਲ ਦਾ ਬਾਹਰ ਜਾਣਾ ਨਹੀਂ ਹੋ ਸਕਦਾ ਫਿਰ ਤਾਂ ਗੁਰਬਾਣੀ ਹੈਗੀ ਲਾਈਟਾਂ ਦੀ ਲੋੜ ਨਹੀਂ ਸਾਨੂੰ ਸਾਰੇ ਵਰਡ ਚ ਕਹਿੰਦੇ ਬਿਜਲੀ ਦੀ ਕੋਈ ਲੋੜ ਨਹੀਂ ਗੁਰਬਾਣੀ ਹੈਗੀ ਇਹਦਾ ਵੀ ਅਰਥ ਗੱਲ ਦਾ ਲਾ ਰਹੇ ਨੇ ਜਗ ਕੀ ਹੈ ਜਗ ਸ਼ਰੀਰ ਹੈ ਹਾਂ ਇਹ ਜਗ ਸੱਚੇ ਕੀ ਹੈ ਆ ਸ਼ਰੀਰ ਜਿਹੜਾ ਹੈਗਾ ਇਹ ਜਗ ਸੱਚ ਇਹ ਜਗ ਦਾ ਸੱਚੇ ਦੀ ਕੋਠੜੀ ਹੈ ਸੱਚੇ ਦੇ ਵਿੱਚ ਬਸਦਾ ਸੱਚੇ ਦਾ ਦਰਸ਼ਨ ਇਹਦੇ ਅੰਦਰ ਹੀ ਹੋਵੇ ਸੱਚਾ ਕੌਣ ਹੈ ਜਿਹੜਾ ਨਿਕਲ ਜਾਂਦਾ ਹੈ ਚੋਂ ਸਰੀਰ ਚੋਂ ਸੱਚਾ ਹੀ ਬੋਲਦਾ ਵਿੱਚ ਇੱਕ ਇੱਕ ਪੱਖ ਤੋਂ ਸੱਚਾ ਹੈ ਉਹ ਸੱਚਾ ਤਾਂ ਹੈ ਕਿ ਉਹ ਮਰਦਾ ਨਹੀਂ ਹੈ ਜਮਦਾ ਨਹੀਂ ਹੈ ਹਮੇਸ਼ਾ ਰਹਿੰਦਾ ਇਹ ਪੱਖ ਤੋਂ ਸੱਚਾ ਹੈ ਪਰ ਬਿਮਾਰੀ ਕੀ ਹੈ ਕੂੜੇ ਆ ਰਹਾ ਹੈ ਯਾਰੀ ਕੂੜ ਨਾਲ ਆਪ ਸੱਚਾ ਉਹ ਅਸਰ ਪਿਆ ਹੈ ਜੇ ਝੂਠਿਆ ਨਾਲ ਯਾਰੀ ਹੋਵੇ ਕੂੜਿਆ ਨਾਲ ਉਹਨਾਂ ਮਾੜਾ ਮੋਟਾ ਪਰਛਾਵਾਂ ਤਾਂ ਪੈਂਦਾ ਹੀ ਹੈ ਜਿੱਥੇ ਆਦਮੀ ਬੈਠੇ ਨੇ ਜੂਆ ਖੇਡਦੇ ਤੁਸੀਂ ਕੋਲ ਬੈਠਣ ਲੱਗੋ ਜਾ ਕੇ ਚਾਹੇ ਦੇਖਦੇ ਹੀ ਰਹੋ ਨਾ ਖੇਡੋ ਅਸਰ ਤਾਂ ਪੈਂਦਾ ਨਾ ਇਸ ਗੱਲ ਦਾ ਅਸਰ ਤਾਂ ਪੈਂਦਾ ਆਪਣੇ ਮਨ ਤੇ ਨਾਮ ਹੀ ਪਊ ਲੋਕਾਂ ਦਾ ਪੈਂਦਾ ਅਸਰ ਤੁਸੀਂ ਕਦੋਂ ਕਮ ਨੂੰ ਬੁਰਾ ਤਾਂ ਜੇ ਸਮਝਦੇ ਆਪਣੇ ਮਨ ਚੋਰੀ ਕਰਦੇ ਨੇ ਚੋਰ ਨੇ ਬੈਠੇ ਇੱਕ ਤੋਂ ਇਕੱਠੇ ਸਲਾਹਾਂ ਕਰਦੇ ਨੇ ਚੋਰੀ ਨੇ ਤੁਸੀਂ ਕੋਲ ਬੈਠੇ ਚਾਹੇ ਕੁਝ ਨਹੀਂ ਬੋਲਦੇ ਨਾ ਉਹਨੂੰ ਹਟਾਉਣੇ ਨਾ ਦੀ ਹੈ ਜਾਨ ਲਾਉਣੀ ਤਾਂ ਅਪਰਾਧ ਦਾ ਰੰਗ ਤਾਂ ਥੋੜਾ ਬਹੁਤਾ ਚੜਿਆ ਹੈ ਕਹਿ ਹੀ ਕਰਦੇ ਦੇਖਣ ਵਾਲੇ ਦੀ ਸ਼ੰਕਾ ਜਾਊਗੀ ਐਦਾਂ ਕੂੜਿਆ ਰਹਾ ਝੂਠਣਾ ਇਹਦੀ ਪ੍ਰੇਮ ਹੈ ਯਾਰਾ ਦਾ ਮਤਲਬ ਤੇਰਾ ਦਾ ਝੂਠ ਨਾਲ ਝੂਠ ਨੂੰ ਸਮਝਦਾ ਹੈ ਇਹਦਾ ਝੂਠ ਨੂੰ ਚੰਗਾ ਸਮਝਣਾ ਇਹਦੇ ਤੇ ਦਾਗ ਹੈ ਕੂੜੇ ਆ ਰਹਾ ਕੂੜ ਨਹੀਂ ਹੈ ਕੂੜ ਨਾ ਬਣਦੀ ਹੈ ਜੀ ਜਦੋਂ ਸਚਿਆਰਾ ਆ ਜਾਂਦਾ ਫਿਰ ਕੂੜ ਨਹੀਂ ਬਣਦੀ ਫਿਰ ਸੰਸਾਰ ਨਾਲ ਨਹੀਂ ਬਣਦੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਤੇ ਸੰਸਾਰ ਨਾਲ ਕਿਵੇਂ ਬਣ ਸਚਿਆਰੇ ਦੀ ਸੰਸਾਰ ਨਾਲ ਤਾਂ ਨਹੀਂ ਬਣਦੀ ਉਹ ਸਚਿਆਰਾ ਸਰਦਾਰ ਕੂੜਿਆਰਾ ਝੋਟਾ ਔਰ ਬਲਦ ਇਕੱਠੇ ਚੱਲਦੇ ਨੇ ਕਿਸੇ ਹੱਦ ਤੱਕ ਜਦ ਜ਼ਿਆਦਾ ਤਪਸ਼ ਵੱਜ ਜਾਂਦੀ ਹੈ ਨਾ ਗਰਮੀ ਤਾਂ ਫਿਰ ਪੰਜਾਲੀ ਇਕੱਠੀ ਹੋਵੇ ਚਾਹੇ ਝੋਟਾ ਲਗਾਉਣਾ ਮਤਲਬ ਵੀ ਪਾਣੀ 'ਚ ਵੜਦੇ ਨੇ ਟੋਪ ਆ ਜਾਂਦੇ ਉਹ ਕਹਿੰਦਾ ਮੈਂ ਵੜਨਾ ਨਹੀਂ ਤੇ ਉੱਥੇ ਫਿਰ ਪੰਜਾਲੀ ਟੁੱਟਦੀ ਹੈ ਉਹ ਕਹਿੰਦਾ ਪਾਣੀ ਵੱਲ ਨੂੰ ਉਹ ਕਹਿੰਦਾ ਮੈਂ ਜਾਂਦਾ ਨਹੀਂ ਉੱਥੇ ਤੁਹਾਨੂੰ ਦਾ ਸਾਥ ਨਹੀਂ ਦੇਣਾ ਜਦੋਂ ਮਹਿਸੂਸ ਕਰਦਾ ਹੈ ਇਹ ਤਪਸ਼ ਬਹਾਲੀ ਬਹਾਲੀ ਤਪਸ਼ ਜਿਹੜੀ ਸੰਸਾਰ ਦੀ ਹੈ ਨਾ ਅਗਰ ਸਾਗਰ ਜਦੋਂ ਸੰਸਾਰ ਨੂੰ ਸਮਝ ਲੈਂਦਾ ਫੇਰ ਇਹ ਛੱਡਦਾ ਸੰਸਾਰ ਨੂੰ ਬੰਦੋ ਤਾਂ ਨਹੀਂ ਛੱਡਦਾ ਇਹ ਪਾਣੀ ਨੂੰ ਭਜਦਾ ਸਿਆਲ ਵੀ ਨਹੀਂ ਭਜਦਾ ਹੈ ਜਿੰਨਾ ਜਦ ਸਿਆਲ ਦਾ ਵੀ ਨਾ ਰਹਿਣਾ ਉਹਨਾਂ ਜਲਦੀ ਭਜਦਾ ਹੈ ਭਜਦਾ ਜਿਆਦਾ ਜਾਂ ਤਪਸ਼ ਮਹਿਸੂਸ ਕਰਦਾ ਹੈ ਜਦ ਇਹਨੂੰ ਅਗਨ ਸਾਗਰ ਲੱਗਦਾ ਨਾ ਸੰਸਾਰ ਫਿਰ ਸੰਸਾਰ ਤੋਂ ਪਜਾਲੀ ਤੋੜਦਾ ਹੈ ਮਨ ਨਹੀਂ ਤੋੜਦਾ ਮਨ ਨਾਲੇ ਚੱਲੀ ਜਾਂਦਾ ਝੋਟੇ ਵਾਂਗੂ ਚਾਹੇ ਉੱਦਲਾ ਜਿਹੜਾ ਮਾਨੋ ਨਾ ਅਰ ਲੈ ਉਹ ਝੋਟੇ ਟੱਟੇ ਵਾਲੀ ਗੱਲ ਆ ਉਹਨਾਂ ਦੀ ਬਹੁਤ ਦਰ ਝੋਟੇ ਵਾਲੀ ਸਵਾ ਹੈ ਉਹਨਾਂ ਨੂੰ ਕਿਹਾ ਹੈ ਸੰਸਾਰ ਦੇ ਤੋਂ ਉਲਟੀ ਹੈ ਗੱਲ ਦਾ ਸਵਾਹ ਬਹੁਤ ਵਰਗਾ ਅਸਲ ਦੇ ਵਿੱਚ ਤੋਂ ਪਰ ਇੱਥੇ ਮਿਸਾਲ ਉਲਟੀ ਲੱਗਦੀ ਹੈ ਆ ਕੇ ਸੰਸਾਰ ਦੀ ਮਿਸਾਲ ਹੈ ਕਿ ਛੋਟਾ ਫਿਰ ਵੀ ਬਰਦਾਸ਼ਤ ਕਰ ਸਕਦਾ ਗਰਮੀ ਉਹ ਕਹਿੰਦਾ ਮੈਂ ਤਾਂ ਵੀ ਟੋਬੇ 'ਚ ਵੱਡੇ ਵੱਡੇ ਚਾਹੇ ਪੰਜਾਲੀ ਟੁੱਟ ਜਾ ਆਪਣੀ ਅੱਡ ਅੱਡ ਹੋਈ ਸੰਸਾਰ ਨਾਲ ਅੱਡ ਹੋ ਜਾਂਦਾ ਫਿਰ ਇਹ ਵੱਡ ਹੋ ਲਈ ਪੈਂਦਾ ਸੰਸਾਰ ਇਹਨੂੰ ਬੁਰਾ ਸੁਣੀਦਾ ਸੰਸਾਰ ਕਹਿੰਦਾ ਦੀ ਮੱਤ ਮਾਰੀ ਗਈ ਕਬੀਰ ਦੀ ਇਹ ਕਾਸ਼ੀ ਛੱਡ ਗਿਆ ਛੱਡ ਗਿਆ ਨਾ ਕੀ ਕਰਦਾ ਕਾਸ਼ੀ ਛੱਡਦਾ ਉਹ ਜਿਹੜੀ ਉਹ ਜੀ ਚਾਹੁੰਦਾ ਸੀ ਠੰਡ ਕੋ ਠੰਡ ਕੋ ਮਿਲੀ ਨਹੀਂ ਵਾਇਆ ਤਾਂ ਕੀ ਕਰਦਾ ਵਿਚਾਰਾ ਕਿੰਨਾ ਚਿਰ ਡੀਕਦਾ ਪਤਾ ਲੱਗਿਆ ਮਗਰ ਦੇ ਵਿੱਚ ਇਹ ਹੈ ਕੋ ਉੱਥੇ ਚਲਾ ਗਿਆ ਉਹ ਮਿਲ ਗਈ ਕੋ ਤਾਂ ਦੇਤੀ ਤੁਹਾਨੂੰ ਦੇਤੀ ਗੁਰਬਾਣੀ ਲਿਖਿਆ ਹੋ ਜਿਹਦੀ ਜਲਦੀ ਅੰਦਰ ਕ੍ਰਿਸ਼ਨ ਦੀ ਅੰਦ ਬੁੱਧ ਸਕਦੀ ਹੈ ਜੇ ਕੋਈ ਜਾਣਾ ਚਾਹੇ ਕ੍ਰਿਸ਼ਨ ਇਹ ਜਿਹੜੀ ਤ੍ਰਿਸ਼ਨਾ ਆਦਾ ਨਾ ਮਾਇਆ ਅਦਨ ਸਭ ਇੱਕੋ ਜਿਹੀ ਮਾਇਆ ਦੀ ਭੁੱਖੇ ਤ੍ਰਿਸ਼ਨਾ ਕਰਤੇ ਖੇਲ ਰਚਾਇਆ ਕਰਤੇ ਦਾ ਖੇਲ ਹੈ ਇਹ ਦੁਖੀ ਹੈ ਦੁਖੀ ਕੀਤਾ ਹੈ ਤਾਂ ਕਿ ਆਪਣੇ ਘਰ ਨੂੰ ਚਲਾ ਜਾਵੇ ਜਿੰਨਾ ਚਿਰ ਪੈਸੇ ਕਮਾਉਂਦੇ ਰਹੇ ਨਾ ਅਮਰੀਕਾ 'ਚ ਬੋਝਾਂ ਕੀਤੀਆਂ ਉੱਥੇ ਤੇ ਹੁਣ ਦੇਖਿਆ ਨਾ ਆਸਟ੍ਰੇਲੀਆ ਵਗੈਰਾ ਕੁੱਟਣ ਲੱਗੇ ਹੁਣ ਸੋਚਣਗੇ ਵੀ ਚੱਲੀਏ ਦੇਸ਼ ਨੂੰ ਜਦੋਂ ਵਿਪਤਾ ਵੰਦੀ ਹੈ ਤਾਂ ਹੀ ਜਾਂਦਾ ਦੁੱਖਤਾ ਮੰਨਦਾ ਤਾਂ ਜਾਂਦਾ ਦੁੱਖ ਮੰਨਦਾ ਤਾਂ ਜਾਂਦਾ ਛੋਟੇ ਮੋਟੇ ਦੁੱਖਾਂ ਨੂੰ ਦੁੱਖ ਨਹੀਂ ਬੰਦਾ ਜਦੋਂ ਦੇ ਦਿਲ ਚ ਹੁੰਦੀ ਹੈ ਸਦਾ ਸੁਖ ਹੋਵੇ ਮੈਨੂੰ ਸਦਾ ਜੋ ਜੋ ਆਦਮੀ ਵੀਰ ਹੁੰਦਾ ਸਦਾ ਸੁਖ ਚਾਹੁੰਦਾ ਗਿਆਨ ਵੀ ਵੱਧਦਾ ਉਹਦਾ ਵੀਰ ਨਾਲ ਗਿਆਨ ਵੱਧਦਾ ਫਿਰ ਉਹ ਮਹਿਸੂਸ ਕਰਦਾ ਵੀ ਤੇਰਾ ਤਾਂ ਚੈਨ ਹੀ ਚਲਾ ਗਿਆ ਤੇਰੀ ਵੀਰ ਤਾਂ ਕੀ ਫਾਇਦਾ ਫਿਰ ਉਹਦੇ ਕੋਲ ਬੇਲ ਹੁੰਦਾ ਟਾਈਮ ਹੁੰਦਾ ਵਿਚਾਰਨ ਦਾ ਟਾਈਮ ਹੁੰਦਾ ਦਫ਼ਤਰ 'ਚ ਬੈਠਣਾ ਹੀ ਉਹਦੇ ਉਹ ਫਿਰ ਸੋਚਦਾ ਵੀ ਇਹ ਗਲਤ ਰਸਤੇ ਤਾਂ ਨਹੀਂ ਆ ਗਏ ਗਲਤ ਰਸਤੇ ਆ ਗਏ ਫਿਰ ਉਹ ਗੱਲ ਦੀ ਗੁਲ ਪਾਉਂਦਾ ਜੇ ਸੁਖ ਕੋ ਚਾਹੇ ਸਦਾ ਫਿਰ ਉਹ ਕਬ ਕੀ ਵੀ ਬੇਦੂ ਦਾ ਸਦਾ ਸੁਖ ਸਾਰੀ ਰਾਜਾ ਬਣ ਕੇ ਨਹੀਂ ਬਣਿਆ ਜਿਹੜੀ ਗੱਲ ਕਹੀ ਸੀ ਵਜ਼ਨਦਾਰ ਸੀ ਉਹਦਾ ਵਜ਼ਨ ਦਾ ਪਤਾ ਲੱਗਦਾ ਸਾਰਾ ਕੁਝ ਹੁੰਦੇ ਹੋਏ ਵੀ ਸੁਖ ਨਹੀਂ ਹੈ ਫਿਰ ਗੱਲ ਦੀ ਕੀਮਤ ਪੈਂਦੀ ਹੈ ਵਰਨਾ ਦੀ ਕੀਮਤ ਨਹੀਂ ਪੈਂਦੀ ਇਸ ਕਰਕੇ ਜਿਹੜੇ ਰਾਜੇ ਲੋਕ ਨੇ ਨਾ ਇਹ ਛੇਤੀ ਧਰਮ ਧਾਰਨ ਕਰ ਲੈਂਦੇ ਅਮੀਰ ਲੋਕ ਜਿਹੜੇ ਰਾਹ ਨੂੰ ਨਹੀਂ ਬੰਦੇ ਬੱਚੀ ਪੱਥਰ ਚੱਟਣ ਚੱਲੀ ਹੈ ਰਾਜ ਉਹਦੀ ਬੁੜਦੀ ਕਦੇ ਵੀ ਜਾਂ ਚੱਟ ਨੂੰ ਫੇ ਬੜਿਓ ਦੁਆ ਰਿਹਾ ਜੱਟ ਕੇ ਉਹ ਕਹਿ ਰਿਹਾ ਰਹਿਣ ਦੇ ਗਾਂ ਕੁਛ ਨਹੀਂ ਉਹ ਤੇ ਵਿਸ਼ਵਾਸ ਨਹੀਂ ਕਰਦਾ ਫਰੀਡਿਸ਼ ਵੀ ਕਹਿ ਰਿਹਾ ਕਾਲਮੀ ਪਹਾੜ ਤੋਂ ਆ ਰਿਹਾ ਰੱਬ ਨੂੰ ਟੋਲ ਕੇ ਉਹ ਕਹਿ ਰਿਹਾ ਨਾ ਜਿਹੜਾ ਉੱਥੇ ਰੱਬ ਹੈ ਨਹੀਂ ਉਹ ਕਹਿੰਦੇ ਝੂਠ ਬੋਲਦਾ ਆ ਮਿਲਿਆ ਸਾਨੂੰ ਕਹਿੰਦੇ ਵੀ ਇਹ ਨਾ ਲੈਣ ਵਿਸ਼ਵਾਸ ਨਹੀਂ ਕਰਦਾ ਅਮੀਰ ਹੋਣਾ ਚਾਹੁੰਦਾ ਉਹ ਕਹਿੰਦਾ ਇਹ ਚਾਹੁੰਦਾ ਵੀ ਇਹ ਅਮੀਰ ਹੋਵੇ ਉਹਦੀ ਗੱਲ ਨੂੰ ਉਲਟੀ ਲੱਗ ਸਿਆਣਾ ਜੋ ਹੈ ਬਸ ਇਹਦੀ ਅਕਲ ਅੱਡ ਜਿਹੜੀ ਅਧੂਰੀ ਇਹ ਇਹਦੇ ਖਤਰ ਖਤਰਨਾਕ ਹੋਣੀ ਅਗਰ ਪੂਰੀ ਹੈ ਦੀ ਤਾਂ ਅਗਰ ਪੂਰੀ ਵਾਲੇ ਹੀ ਗੁਰਬਾਣੀ ਤੇ ਵਿਸ਼ਵਾਸ ਕਰਦੇ ਨੇ ਘੱਟ ਵਾਲਾ ਕਰਦਾ ਹੀ ਨਹੀਂ ਜਿਹੜੀ ਮੱਛੀ ਨੇ ਪੱਥਰ ਚੱਟ ਲਿਆ ਜਾਂ ਤਾਂ ਉਹ ਬੰਦੀ ਹੈ ਜਾਂ ਜਿਹੜੀ ਕਹਿੰਦੀ ਆ ਵੀ ਆਪਾਂ ਪੱਥਰ ਚੱਟਣਾ ਹੀ ਨਹੀਂ ਇਹ ਐਡੀ ਦੂਰੀ ਲੱਭੀ ਹੈ ਅਸੀਂ ਇਹਦੇ ਵੀਰ ਜ਼ਿੰਦਗੀ 'ਚ ਬਣ ਸਕਦੇ ਨਹੀਂ ਆਹ ਰਸਤਾ ਸ਼ਾਰਟਕਟ ਹੈ ਇੱਧਰ ਦੀ ਚਲੇ ਜਾਓ ਜਾਂ ਤਾਂ ਉਹ ਚਾਹੁੰਦਾ ਜੇ ਸੁਖ ਕੋ ਚਾਹੇ ਸਦਾ ਜਾਂ ਤਾਂ ਉਹ ਲੋਕ ਬੰਦਣ ਜਿਹੜੇ ਸੁਖੀ 'ਚ ਪਏ ਨੇ ਇਹ ਗੱਲ ਨੂੰ ਪਰ ਅਸੀਂ ਤਾਂ ਬਗਾਨ ਬਣਾ ਨਹੀਂ ਸਕਦੇ ਹੁਣ ਤਾਂ ਦਿਖਾਈਆ ਦੀ ਜਾਂ ਸਦਾ ਸੁਖ ਵਾਲੀ ਗੱਲ ਸੁਣੀ ਸਾਰੇ ਤਾਂ ਲੱਗਣ ਮਿਲਦਾ ਸਾਰੇ ਤਾਂ ਲੱਗਣ ਮਿਲਦਾ ਸਾਰਾ ਦਿਨ ਲਿਫਾਫੇ ਚੁੱਕ ਕੇ ਨਾਲੇ ਰੋਟੀ ਨਹੀਂ ਖਾ ਸਕਦੇ ਲੱਗੋ ਫਰੀ ਮਿਲਦਾ ਹੈ ਇੱਥੇ ਸਦਾ ਸੁਖ ਦੀ ਗੱਲ ਕਰਦੇ ਨੇ ਸਾਨੂੰ ਰੋਟੀ ਦਾ ਹੀ ਫਿਕਰ ਆ ਸਾਰਾ ਦਿਨ ਇਹ ਫਿਕਰ ਪੂਰਾ ਹੋ ਜਾਏ ਕੀ ਇਤਰਾਜ਼ ਹੈ ਸਿੱਖ ਵਰਡ ਚ ਬਈ ਸਿੱਖ ਬਣਾਏ ਜਾ ਸਕਦੇ ਸੀ ਔਰ ਬਹੁਤਾ ਗਰੀਬ ਆਦਮੀ ਸਿੱਖ ਬਣ ਵੀ ਜਾਂਦਾ ਹੈ ਅਮੀਰ ਨਹੀਂ ਬਣਦਾ ਜਿਹੜਾ ਮੇਰੀ ਦੀ ਦੌੜ ਚ ਇੱਕ ਵਾਰ ਗਾਂ ਦਾ ਗਿਆ ਉਹਦੀ ਫਿਰ ਖੜਦਾ ਫਿਰ ਪਹਾੜ ਤੋਂ ਰੋੜੇ ਆੜੀ ਪਾੜੀ ਲੜਦਾ ਹੁੰਦਾ ਫਿਰ ਇਹਦਾ ਪਹਾੜ ਦੇ ਉੱਤੇ ਕਿਤੇ ਪਤਰੀ ਜਗ੍ਹਾ ਤੇ ਪਿਆਰ ਹੈ ਟੋਇਟਾ ਇਹਦੇ ਵਿੱਚ ਜੇ ਉਹ ਤੋਂ ਥੱਲੇ ਨੂੰ ਖੱਡ ਕਰ ਦਈਏ ਫਿਰ ਫਿਰ ਉਹ ਸਾਰਾ ਲੀਕ ਕਰ ਜਾਂਦਾ ਰਾਜ ਨਹੀਂ ਦਾ ਹੁੰਦਾ ਕੋਈ ਇਹ ਬੰਦੇ ਜਿਹੜੇ ਅਸੀਂ ਅਮੀਰ ਬਣਾ ਰਹੇ ਹਾਂ ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰ ਰਹੇ ਹਾਂ ਬਹੁਤ ਖਤਰਨਾਕ ਗੱਲ ਹੈ ਜਿਉਂ-ਜਿਉਂ ਆਦਮੀ ਸਿੱਖਾ ਵੀ ਰਹਾ ਸਿੱਖੀ ਤੋਂ ਦੂਰ ਚਲਾ ਗਿਆ ਇਹ ਚੱਟ ਕੇ ਪੱਥਰ ਬਣ ਗਿਆ ਤਾਂ ਇਹਦਾ ਪੈਸਾ ਹੋ ਜਵੇ ਇਹ ਆਦਰ ਚੱਟਣ ਵਾਲੇ ਪਾਸੇ ਤੁਰ ਤੁਰਨ ਦੋ ਪਾਸੇ ਦੇ ਬਹੁਤ ਗਰੀਬ ਆਦਮੀ ਸੀ ਜਿਹੜੇ ਜਿਆਦਾ ਉਹ ਸਿੱਖ ਹੋਣੇ ਪੱਕੇ ਸਿੱਖ ਹੋਣੇ ਚ ਹੋਏ ਨੇ ਜਿਆਦਾ ਭਾਈ ਬੰਜ ਕੌਣ ਸੀ ਯਾ ਕੌਣ ਸੀ ਕੋਈ ਵੀਰ ਆਦਮੀ ਸੀ ਬਸ ਦਾ ਤਾਂ ਪਾਈਆ ਉਹਨਾਂ ਦੀ ਜਨਮ ਪਿਛਲੇ ਉਹਨਾਂ ਨੇ ਬੰਕੇ ਲਿਆ ਹੁੰਦਾ ਇਹ ਖੇਡ ਤਾਂ ਫਿਰ ਉਹੀ ਜਾਣੇ ਪ੍ਰੈਕਟੀਕਲ ਅਸੀਂ ਜੇ ਦੇਖਾਂਗੇ ਜ਼ਿਆਦਾ ਸਿੱਖ ਉਹਨਾਂ ਚੋਂ ਬਣੇ ਨੇ ਔਰ ਗ੍ਰੇਟੇ ਅਕਾਊਂਟ ਸੀ ਗੁਰੂ ਦੇ ਬੇਟੇ ਬਹੁਤ ਅਮੀਰ ਆਦਮੀ ਸੀ ਜਿਹੜਾ ਅਮੀਰੀ ਦੀ ਦੌੜ 'ਚ ਸਿੱਖੀ ਦੀ ਦੌੜ 'ਚ ਬਾਹਰ ਹੁੰਦਾ ਹਮੇਸ਼ਾ ਦੋ ਦੌੜਾਂ ਨੇ ਕਮਾਇਆ ਦੀ ਦੌੜ ਹੈ ਮਾਇਆ ਦੀ ਦੌੜ ਝੂਠ ਦੀ ਦੌੜ ਹੈ ਇੱਕ ਸੱਚ ਦੀ ਦੌੜ ਹੈ ਕੋਈ ਝੂਠ ਦੀ ਦੌੜ ਛੱਡ ਕੇ ਸੱਚ ਦੀ ਦੌੜ ਦੇ ਵਿੱਚ ਸ਼ਾਮਲ ਹੋਇਆ ਜਾ ਸਕਦਾ ਦੌੜ ਦਾ ਇੱਕੋ ਦੌੜ ਦੌੜੋ ਦੋ ਦੌੜਾਂ ਵੀ ਦੌੜੀਆਂ ਜਾ ਸਕਦੀਆਂ ਐਟ ਅ ਟਾਈਮ ਐਂ ਦਾ ਇੱਕ ਦੌੜ ਦੌੜ ਲੋ ਜੇ ਸਾਰਾ ਦਿਨ ਦਿਮਾਗ ਮਾਇਆ ਕਿਉਂ ਦੌੜਦਾ ਤਾਂ ਇਦਾਂ ਨਹੀਂ ਦੌੜ ਸਕਦਾ ਮਾਇਆ ਜਿੱਦੀ ਹੈਗੀ ਤਾਂ ਸੁੱਤੋ ਕਰ ਲੋ ਕਾਰੋਬਾਰ ਤੇ ਸੈੱਟ ਹੋਇਆ ਰਹਿਣ ਦੋ ਚੱਲਣ ਦੋ ਦਿਮਾਗ ਨੂੰ ਦੜਾਓ ਦੋ ਦਿਮਾਗ ਦੇ ਕੋਲੇ ਉਧਰ ਰਹਿਣ ਦੋ ਉਧਰ ਬਸ ਨਹੀਂ ਉਹਦੇ ਜ਼ਿਆਦਾ ਵੀ ਰਹੂਗੀ ਨਾ ਸਹੀ ਜੇ ਤਾਂ ਇੱਥੇ ਤੱਕ ਵਿਸ਼ਵਾਸ ਸਬਰ ਕਰ ਲੂ ਫਿਰ ਸਿੱਖੀ ਬੰਦੂ ਨੂੰ ਵਰਨਾ ਨਹੀਂ ਬਸ ਉਹਨਾਂ ਨੇ ਚੋਣ ਕਰਦੀ ਹੈ ਤਾਂ ਹੋ ਚੁੱਕਾ ਦੀ ਕਰਦੀ ਕੋਈ ਕੁਰਬਾਨੀ ਤਾਂ ਦੇਣੀ ਪੈਣੀ ਹੋਈ ਹੈ ਇਹ ਕੁਰਬਾਨੀ ਇਹ ਤਾਂ ਕੀ ਦੇਣ ਲੱਗੇ ਉੱਥੇ ਜਾ ਕੇ ਉਸ ਦੀ ਕੁਰਬਾਨੀ ਦੇ ਦਿਓ ਜੀ ਉਹ ਗਰੀਬ ਨੂੰ ਇਹ ਮਾਰਤਾ ਤੁਹਾਨੂੰ ਕਹਤਾ ਤੈਨੂੰ ਦੱਸ ਕੀ ਬਣਿਆ ਇਹ ਬੱਕਰੇ ਦੀ ਕੁਰਬਾਨੀ ਦੇ ਦਿਓ ਜੀ ਆਪਣੇ ਮਨ ਦੀ ਕੁਰਬਾਨੀ ਦੇ ਦਿੱਤੀ ਆਪਣੇ ਮਨ ਦੇ ਖਿਆਲਾਂ ਦੀ ਕੁਰਬਾਨੀ ਨਹੀਂ ਦਿੱਤੀ ਆਪਣਾ ਲੋਭ ਦੀ ਕੁਰਬਾਨੀ ਨਹੀਂ ਦਿੱਤੀ ਇਹ ਕਿਹਾ ਸੀ ਮੁਸਲਮਾਨ ਨੂੰ ਸੱਚ ਕੀ ਕਾਤੀ ਸੱਚ ਸਭ ਸਾਰ ਇਹ ਸੱਚ ਕੀ ਕਾਤੀ ਹੈ ਇਹ ਕੱਟ ਦਿੰਦੀ ਹੈ ਝੂਠ ਨੂੰ ਜਾਂ ਕੱਟਣਾ ਹੋਵੇ ਇਹ ਲੋਭ ਰੱਤ ਕੱਢ ਦਿੰਦੀ ਹੈ ਵਿੱਚੋਂ ਮੰਨਦੇ ਹੋ ਜੇ ਕੱਢਣੀ ਹੋਵੇ ਜੇ ਕੋਈ ਚਾਹੁੰਦਾ ਹੋਵੇ ਲੋਭ ਨਹੀਂ ਛੱਡਦਾ ਬਹੁਤ ਔਖੀ ਗੱਲ ਹੈ ਪਰ ਇਹ ਛੱਡ ਕੱਢ ਦਿੰਦੀ ਹੈ ਵਿੱਚੋਂ ਸੱਚ ਸਭ ਸਾਰ ਘਾੜ ਤੇ ਤਿਸਕੀ ਅਪਰ ਅਪਾਰ ਸ਼ਬਦ ਦਾ ਸਾਰ ਦਿਖਾਈ ਲਾਏ ਪਰ ਰੋਜ਼ ਇਹਨੂੰ ਤਿੱਖੀ ਕਰਕੇ ਰੱਖੇ ਤਾਂ ਦਿਲ ਬਣਦੀ ਹੈ ਜਿਹਦੀ ਤਾਂ ਰੋਜ਼ ਲਾਵੇ ਸ਼ਬਦ ਤੇ ਫੇਰ ਇਹ ਘਟਦੀ ਹੈ ਵਰਦੋ ਦੀ ਘਟਦੀ ਹੈ ਸ਼ਬਦ ਦਾ ਸਾਰ ਦਿਖਾਈ ਲਾਏ ਗੁਣ ਕੀ ਠੇਕਾ ਵਿੱਚ ਸਮਾਏ ਇਹਦਾ ਬਿਆਨ ਕਹਿ ਜਾਂਦਾ ਕੀ ਚ ਰਹਿੰਦੀ ਹੈ ਗੁਣ ਸਾਰੀ ਨਿਰਵੈਰਤਾ ਨਿਰਭੈਤਾ ਅਕਾਲ ਤੇ ਅਜੁਦੀ ਸਾਰੇ ਗੁਣ ਇਹਨਾਂ ਦਾ ਗੁਣਾਂ ਦਾ ਬਿਆਨ ਬਣਿਆ ਹੋਵੇ ਗੁਣ ਕੀ ਠੇਕਾ ਵਿੱਚ ਸਮਾਏ ਇਸ ਦਾ ਕੁੱਠਾ ਹੋਵੇ ਸ਼ੇਖ اے ਸ਼ੇਖ ਉਹਦੇ ਨਾਲ ਤੂੰ ਆਪਣੇ ਮਨ ਨੂੰ ਹਲਾਲ ਕਰ ਹੋਵੇ ਸ਼ੇਖ ਲੋਹ ਲੰਮ ਇਕੱਠਾ ਕਥਾ ਦੇਖ ਤੂੰ ਦੇਖ ਫਿਰ ਲੋਭ ਰਤ ਤੇਰੇ ਜੋ ਕਮੀ ਕਰ ਜਾਂਦੀ ਹੈ ਸਾਰੀ ਸਾਰੀ ਨਿਕਲ ਇਹ ਕੁਰਬਾਨੀ ਦੇਣੀ ਸੀ ਹੋਏ ਹਲਾਲ ਲੱਗਾ ਹੱਕ ਜਾਏ ਇਸ ਤਰੀਕੇ ਨਾਲ ਹਲਾਲ ਆਪ ਹੋ ਜਾ ਹਲਾਲ ਤੂੰ ਕਿਸੇ ਨੂੰ ਹਲਾਲ ਕਿਉਂ ਕਰਦਾ ਤੂੰ ਆਪ ਹਲਾਲ ਹੋ ਅਸੀਂ ਦੂਜਿਆਂ ਨੂੰ ਸਿਖਾਉਂਦੇ ਆਪ ਸਿੱਖ ਨਹੀਂ ਬਣਦੇ ਕੱਲ ਇਹ ਹਲਾਲ ਹੋਣ ਨੂੰ ਕਰਦੇ ਆ ਸਿਖਾ ਬਣ ਆਪ ਹਰਾਮ ਨੇ ਦੂਜੇ ਹਲਾਲ ਜੇ ਹਲਾਲ ਆਪ ਨਹੀਂ ਹੁੰਦਾ ਫਿਰ ਹਰਾਮ ਤਾਂ ਹੈ ਉਹ ਹਰਾਮ ਨੂੰ ਹਲਾਲ ਦੋ ਚੀਜ਼ਾਂ ਨੇ ਹਰਾਮ ਹੈ ਹਲਾਲ ਹਲਾਲ ਤਾਂ ਹੈ ਹੋਊਗਾ ਜਿਵੇਂ ਲਿਖਿਆ ਹੋਇਆ ਹੈ ਜਿੰਨਾ ਜੇ ਲੋਭ ਰਾਤਾ ਹਲਾਲ ਨਹੀਂ ਹੈ ਲੋਭੀ ਹਮੇਸ਼ਾ ਦੂਏ ਦਾ ਹਿੱਸਾ ਚਾਹੁੰਦਾ ਹੁੰਦਾ ਲੋਭੀ ਹਮੇਸ਼ਾ ਇਹਦਾ ਵਿਰੋਧ ਕਰਦਾ ਹੁੰਦਾ ਹੁਕਮ ਦਾ ਵੀ ਮੈਨੂੰ ਫਲਤੂ ਮਿਲ ਜਵੇ ਉਹ ਵੀ ਮਿਲ ਜਵੇ ਉਹ ਵੀ ਅਰਦਾਸਾਂ ਕਰਦਾ ਹੁੰਦਾ ਇਹ ਲੋਭ ਹੈ ਇਹ ਲੋਭ ਜਿੰਨਾ ਜੇ ਜਾਂਦਾ ਨਹੀਂ ਪਾਣੋ ਬਣਦਾ ਦੀ ਗੱਲ ਇਹ ਹੈ ਹੁਣ ਉਹਦਾ ਬਲੂ ਜਦੋਂ ਚ ਲੋਭ ਨਹੀਂ ਰਹੂ ਜੋ ਤਾਂ ਦੇ ਉਹ ਦੇ ਦੇਣ ਤੇਰਾ ਐਸਾ ਕਦੇ ਨਹੀਂ ਜਾਂਦਾ ਜੇ ਤਾਂ ਦਿੱਤਾ ਖਾਵਾਂ ਤਿਸ ਕਹੀਏ ਸਕਦਾ ਜੋ ਤਾਂ ਦੇਤਾ ਕੋਈ ਬਹੁਤ ਜੇ ਮੈਨੂੰ ਜ਼ਿਆਦਾ ਵਧੀਆ ਦੇ ਦਿੰਦਾ ਸ਼ਾਇਦ ਮੈਨੂੰ ਕੋਈ ਬਿਮਾਰੀ ਹੋ ਜਾਂਦੀ ਜੇ ਕੋਈ ਦੇ ਜਾਂਦਾ ਖਾਣ ਨੂੰ ਆ ਜਿਹੜੇ ਹੁਣ ਕਹਿੰਦੇ ਨੇ ਚੋਪੜ ਕੇ ਦੀ ਰੋਟੀ ਖਾਣੀ ਉਲਟੇ ਹੋ ਦੇਖਦੇ ਨੇ ਚੰਗਾ ਲੱਗਦਾ ਨਹੀਂ ਜਿਹੜਾ ਖਾਂਦੇ ਨੇ ਬਿਨਾਂ ਖਾਣਾ ਪੈਂਦਾ ਕੀ ਕਰ ਡਾਕਟਰ ਨੇ ਕਹਿਤਾ ਮਰ ਜਾਏਗਾ ਜੇ ਕੋ ਖਾਏਗਾ ਉਹ ਖੇਦੇ ਹੋ ਜ਼ਿੰਦਗੀ ਜਿਉਣੀ ਔਖੀ ਹੈ ਸਭ ਕੁਝ ਕੋਲ ਹੈ ਨਹੀਂ ਮਿੱਠਾ ਖਾ ਸਕਦਾ ਵੀ ਲੈ ਲਓ ਪਾਬੰਦੀਆਂ ਲਾਤੀਆਂ ਸਭ ਕੁਝ ਹੁੰਦੇ ਹੋਏ ਵੀ ਖਾ ਨਹੀਂ ਸਕਦੇ ਸ਼ਰਾਬ ਨਹੀਂ ਤੱਕੀ ਹੈ ਅਕਲ ਦਿੱਤੀ ਹੈ ਅਕਲ ਜੀ ਇੱਥੇ ਚੰਨ ਨੂੰ ਹੁੰਦਿਆਂ ਗੁਰਬਿੰਦ ਘੋਰ ਅੰਧਾਰ ਗੁਰਨਾਮ ਗੋਬਿੰਦ ਜੀ ਦੀ ਗੱਲ ਤੇ ਬੋਲ ਲਾਈ ਗੁਰੂ ਅੰਗਦ ਦੇਵ ਜੀ ਦੇ ਇੱਥੇ ਚੰਨ ਆ ਗੁਰਬਿੰਦ ਕੋਰ ਆਧਾਰ ਇਹਨਾਂ ਚੰਨ ਬਾਹਰ ਹੁੰਦੇ ਹੋਏ ਵੀ ਮੇਰੇ ਅੰਦਰ ਜਿਵੇਂ ਹਨੇਰਾ ਸੀ ਨਾ ਗਿਆਨ ਤੋਂ ਬਿਨੋ ਮੈਂ ਦੇਵੀ ਨੂੰ ਪੂਜਦਾ ਸੀ ਨਾ ਉਹ ਪੱਥਰ ਜੋ ਪਤਾ ਸੀ ਸਾਰਾ ਵੀ ਪੱਥਰ ਉਹ ਵਤਮਾਨੀ ਹੋਈ ਸੀ ਵਤਮਾਨ ਵਾਲਿਆਂ ਨੇ ਇਹ ਸਾਬਤ ਕਰਤਾ ਵੀ ਇਹ ਪੱਥਰ ਚੋਂ ਇੱਕ ਨਿਕਲੂਗੀ ਦੇਵੀ ਇਹ ਤੈਨੂੰ ਦਰਸ਼ਨ ਦੇਊਗੀ ਕਿਸੇ ਨੂੰ ਦਿੱਤੇ ਨਾ ਦਤਾਏ ਦਰਸ਼ਨ ਲੈਣ ਨਾ ਦੇਣ ਪੋਸੀਬਲ ਨਹੀਂ ਹੈ ਜਿਹੜੇ ਪੱਥਰ ਨੂੰ ਆਦਮੀ ਨੇ ਘੜਿਆ ਹੋਵੇ ਆਪ ਆਦਮੀ ਨੇ ਤਰਾਸ਼ਿਆ ਹੋਵੇ ਆਪ ਉਹਨੂੰ ਤੁਸੀਂ ਆਪਣਾ ਇਸ ਆਦਮੀ ਬਣ ਲਵੇ ਆਦਮੀ ਹੋਵੇ ਚੇਤਨ ਪੂਜਾ ਕਰੇ ਜੜ ਦੀ ਤੇ ਉਹਦੀ ਬਤਰੀ ਮਾਰੀ ਹੋਈ ਫਿਰ ਹੋਰ ਕੀ ਹੈ